ਸ਼ਲੋਕ ਮਹੱਲਾ ਪੰਜਵਾਂ ਧੰਦੜੇ ਕੁੱਲਾਹ ਚਿਤ ਨ ਆਵੇ ਹੇਕੜੋ ਨਾਨਕ ਸੋਈ ਤਨ ਫੁੱਟਣ ਜਿਨ੍ਹਾਂ ਸਾਈ ਵਿਸਰੈ ਜਿਨ੍ਹਾਂ ਨੇ ਧੰਦਲੇ ਕੀ ਨੇ ਕਲੇਸ਼ ਕੁਲਾ ਕੀ ਹੁੰਦੀ ਹੈ ਕਲੇਸ਼ ਕੁਲਾ ਦੇ ਕਲੇਸ਼ ਹੁੰਦੇ ਨੇ ਇੱਕ ਪਿਤਾ ਇੱਕ ਕਿਆਂ ਬਾਰਕ ਜਿਨ੍ਹਾਂ ਨੇ ਜ਼ਿਆਦਾ ਕੁਲਾਂ ਬਣਾ ਲੀਆਂ ਕਲੇਸ਼ੇ ਪੈਦਾ ਕਰਦੇ ਉਹ ਜਿਹੜੀਆਂ ਆ ਕੁਲਾਂ ਨੇ ਨਾ ਮੱਤਾਂ ਨੇ ਤਾਂ ਸੱਦੇ ਲੱਗੀਆਂ ਹੋਈਆਂ ਨੇ ਤੱਦੇ ਨੇ ਸੱਦੇ ਤਾਂ ਹੁੰਦੇ ਸੱਦੇ ਤਾਂ ਹੁੰਦ ਰਹਿ ਗਏ ਕੋਟ ਲੱਖ ਸੰਖ ਇਹ ਸੱਦੇ ਲੱਗੇ ਹੋਏ ਨੇ ਇਹ ਧਰਮ ਹੈ ਕੋਈ ਸੱਦਾ ਹੈ ਜਿਹਦੇ ਮੱਤਾਂ ਨੇ ਅੱਡ ਅੱਡ ਕੁਲਾਂ ਨੇ ਇਹ ਸੱਦੇ ਨੇ ਕਿਤਨਾ ਵਹਿ ਆਵੇ ਏਕੜੋ ਚਿੱਤ ਨਾ ਏਕੜੋ ਇੱਕ ਜਿਵੇਂ ਚਿੱਤ ਆਜੂ ਇੱਕ ਤੇ ਕਿਵੇਂ ਸਹਿਮਤ ਹੋ ਜਾਣਗੇ ਇਹ ਇੱਕ ਤੇ ਨਹੀਂ ਸਹਿਮਤ ਹੁੰਦੇ ਇਹਨਾਂ ਦੀਆਂ ਬੱਤਾਂ ਡੱਡ ਰਹਿਣਗੀਆਂ ਨਾਨਕ ਸਹੀ ਤਨ ਫੁੱਟਣ ਜਿਨ੍ਹਾਂ ਸਾਈ ਵਿਸਰੇ ਨਾਨਕ ਕਹਿੰਦਾ ਉਹੀ ਤਨ ਫੁੱਟਦੇ ਨੇ ਜਿਨ੍ਹਾਂ ਨੂੰ ਸਾਈ ਵਿਸਰ ਜਾਂਦਾ ਤਨ ਹਿਰਦੇ ਫੁੱਟ ਜਾਂਦੇ ਨੇ ਉਹਨਾਂ ਦੇ ਫਿਕਰੀਆਂ ਬਣ ਜਾਂਦੀਆਂ ਨੇ ਨਾਮ ਦੀ ਬੀਜ ਹੁੰਦਾ ਜਿਹੜਾ ਜਿਹੜਾ ਪੜਨਾ ਫੁੱਟ ਗਿਆ ਉਹ ਜੇ ਨਾਮ ਜਿਹੜਾ ਸੀ ਪਾਇਆ ਰਹਿ ਗਿਆ ਕੁਝ ਵੀ ਨਹੀਂ ਰਿਹਾ ਉਹ ਤਾਂ ਵਿਖਰ ਗਿਆ ਹਾਂਜੀ ਮਹੱਲਾ ਪੰਜਵਾਂ ਪ੍ਰੇਤੋਂ ਕੀ ਤੋਨ ਦੇਵਤਾ ਤਿਨ ਕਰਨੇ ਹਾਰੇ ਸਭੇ ਸਿੱਖ ਉਬਾਰੀਆਂ ਪ੍ਰਭ ਕਾਜ ਸਵਾਰੇ ਪ੍ਰੇਤੋਂ ਕੀਤੋਂ ਦੇਵਤਾ ਜਿਹੜਾ ਪ੍ਰੇਤ ਤੋਂ ਦੇਵਤਾ ਬਣਾਤਾ ਹੁਣ ਪ੍ਰੇਤ ਕੋਣ ਹੈ ਉਹ ਮਾਇਆ ਮੋਹ ਸੀ ਜਿਹਨੂੰ ਜਿਹੜਾ ਸ਼ੇਰ ਨਾਲ ਜੁੜਿਆ ਹੋਇਆ ਸੀ ਉਹ ਪ੍ਰੇਤ ਸੀ ਪ੍ਰੇਤੋਂ ਕੀਤਾ ਕੀਤਾ ਕੀਤੋਂ ਦੇਵਤਾ ਦੇਵਤਾ ਬਣਾਤਾ ਸਰੀਰ ਨਾਲ ਤੋੜ ਕੇ ਆਪਣੇ ਮੂਲ ਨਾਲ ਜੋੜਤਾ ਦੇਵਤਾ ਬਣ ਠੀਕ ਹੈ ਇੱਕ ਬਣਾਤਾ ਪੂਰਨ ਬ੍ਰਹਮ ਹੋ ਗਿਆ ਦੇਵਤਾ ਤਿੰਨ ਕਰਨੇ ਹਾਰੇ ਇਹਨੇ ਪਰਮੇਸ਼ਰ ਨੇ ਬਣਾਤਾ ਕਰਨੇ ਹਾਰੇ ਨੇ ਬਣਾਇਆ ਹੋਰ ਵੀ ਕੋਈ ਬਣਾ ਸਕਦਾ ਨਾ ਬ੍ਰਹਮਾ ਬਣਾ ਸਕੇ ਨਾ ਵਿਸ਼ਨੂ ਬਣਾ ਸਕੇ ਨਾ ਸ਼ਿਵਜੀ ਬਣਾ ਸਕੇ ਔਰ ਉਹ ਤਾਂ ਆਪ ਨਹੀਂ ਬਣ ਸਕੇ ਵਿਚਾਰੇ ਦੂਏ ਨੂੰ ਬਣਾਉਣੇ ਉਹਨਾਂ ਨੇ ਪੈਸੇ ਚਾਹੁੰਦੇ ਰਹੇ ਨੇ ਬਣਨਾ ਉਹ ਵੀ ਉਹਨਾਂ ਨੂੰ ਐਸਾ ਗਿਆਨ ਮਿਲਿਆ ਨਹੀਂ ਸਭੇ ਸਿੱਖ ਬਾਰੀਆਂ ਪ੍ਰਭ ਕਾਜ ਸਵਾਰੇ ਸਭੇ ਸਿੱਖੋ ਬਾਰੀਆਂ ਜਿੱਦੇ ਉਹਨਾਂ ਦੇ ਸਿੱਖ ਬਣ ਕੇ ਅਰੇ ਉਹਨਾਂ ਨੇ ਬਾਹਰ ਕੱਢ ਲਏ ਸਭ ਕਾਜ ਸਵਾਰੇ ਪ੍ਰਭ ਨੇ ਕਾਜ ਸਵਾਰ ਕਾਜ ਉਹਨਾਂ ਨੇ ਸਵਾਰੇ ਕਾਜ ਦਾ ਪ੍ਰਭੇ ਸਵਾਰੂਗਾ ਉਹਨਾਂ ਨੇ ਤਾਂ ਉੱਪਰ ਨੂੰ ਕੱਢੇ ਨੇ ਉੱਪਰ ਨੂੰ ਕੱਢੇ ਨੇ ਕੰਨ ਬਾਹਰ ਕੱਢੇ ਨੇ ਉਹਨਾਂ ਦੇ ਆ ਸੁਣ ਲੋ ਬਾਣੀ ਪਾਣੀ ਸੁੱਟ ਜੋਗੇ ਡੁੱਬੇ ਹੋਏ ਬਾਹਰ ਕੱਢੇ ਨੇ ਕੱਦ ਨਾ ਤੱਕ ਬਾਹਰ ਕੱਢੇ ਨੇ ਵਾਰੇ ਦੇ ਵਾਰੇ ਉਹ ਡੁੱਬੇ ਤੇ ਨੱਕ ਸਾਡੇ ਸਿਰ ਤੱਕ ਕੰਨਾ ਤੱਕ ਬਾਹਰ ਕੱਢਦੇ ਜਾਂ ਬਾਣੀ ਸੁਣੀ ਉਭਰਿਆ ਉੱਪਰ ਆਪੇ ਉਭਰੇ ਦੇ ਫਿਰ ਸੁਣ ਕੇ ਉਭਰੇ ਦੇ ਬਾਹਰ ਨਿਕਲੇ ਨੇ ਨਾਲ ਚੋਂ ਫਸੇ ਹੋਏ ਉਹ ਮੱਤ ਛੜ ਜਿਹੜੀ ਜਿਹੜੀ ਮੱਤ ਡੁੱਬੇ ਤੇ ਕਬੀਰ ਦੇ ਛੜਤੀ ਉਹ ਹੋਰ ਕੀ ਸੀ ਡੁੱਬੇ ਹੋਏ ਹਾਂਜੀ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਨਾਨਕਾ ਪ੍ਰਭ ਵੱਡਾ ਹੈ ਆਪ ਸਾਜ ਸਿਵਾਰੇ ਨਿੰਦਕ ਦੀ ਜਿਹੜੇ ਨਿੰਦਕ ਦੀ ਨੇ ਡਬੋਏ ਤੇ ਹੋ ਪਕੜ ਪਛਾੜਿਆਨ ਨੂੰ ਐ ਪਛਾੜੇ ਪਕੜ ਕੇ ਜਿਵੇਂ ਕਹਿੰਦੇ ਨੇ ਧੋਬੀ ਦੇ ਪਟੜੇ ਤੇ ਉਹਦੀ ਕ੍ਰਿਸ਼ਨ ਦੀ ਭੈਣ ਪਛਾੜਤੀ ਸੀ ਅਸਲ 'ਚ ਨਿੰਦਕ ਪਛਾੜੇ ਜਾਂਦੇ ਨੇ ਉੱਤੇ ਕ੍ਰਿਸ਼ਨ ਦੀ ਭੈਣ ਨੂੰ ਕੌਣ ਪਛਾੜ ਦਿੰਦਾ ਜਿਹੜੇ ਉਲਟੇ ਰਸਤੇ ਪਾਉਣ ਵਾਲੇ ਨੇ ਨਾ ਲੋਕਾਂ ਨੂੰ ਇੱਥੇ ਝੂਠ ਦੇ ਰਸਤੇ ਆਪਣੀਆਂ ਆਪਣੀਆਂ ਬੱਤਾਂ ਉਹ ਪਟੜੇ ਤੇ ਐ ਪਛਾੜੇ ਜਾਂਦੇ ਨੇ ਜਿੱਦਕ ਪਕੜ ਪਛਾੜੀਆਂ ਝੂਠੇ ਦਰਬਾਰ ਉਹ ਝੂਠੇ ਹੁੰਦੇ ਨੇ ਨਾ ਦੇਖੋ ਝੂਠੇ ਤੇ ਕੌਮਾਂ ਲਾਉਣਾ ਹੈ ਝੂਠੇ ਨੂੰ ਦਰਬਾਰੇ ਨਾਲ ਨਹੀਂ ਜੋੜ ਦੇਣਾ ਠੀਕ ਹੈ ਜੀ ਫਿਰ ਤਾਂ ਝੂਠੇ ਦਰਬਾਰੇ ਝੂਠ ਦੇ ਦਰਬਾਰ ਚੋਂ ਦਰਬਾਰੇ ਨਹੀਂ ਹੁੰਦਾ ਝੂਠੇ ਨਾਲ ਦਰਬਾਰ ਆਉਂਦਾ ਨਿੰਦਕ ਪਕੜ ਪਛਾੜੀਆਂ ਝੂਠੇ ਦਰਬਾਰੇ ਦਰਬਾਰੇ ਝੂਠੇ ਨਾਲ ਤਾਂ ਦਰਬਾਰ ਆਊਗਾ ਇੱਕ ਵਚਨ ਨਾਲ ਦਰਬਾਰ ਹੈ ਇੱਕ ਦਰਬਾਰ ਦੋ ਹੈ ਹੀ ਨਹੀਂ ਦਰਬਾਰ ਵਿੱਚ ਸੱਚਖੰਡ ਵਿੱਚ ਝੂਠੇ ਪਕੜ ਕੇ ਪਛਾੜ ਦਿੱਤੇ ਜਾਂਦੇ ਛਾੜ ਕੇ ਆਤਮਾ ਬਾਹਰ ਕੱਢ ਲਈ ਜਾਂਦੀ ਹੈ ਉਹ ਖੋਲ ਕੇ ਜੇ ਬਾਹਰ ਦੇ ਚੱਕ ਕੇ ਫੇਰ ਇੱਥੇ ਮਾਰਦੇ ਨੇ ਤਿਲਾਂ ਜੋ ਤੇਲ ਝਾੜ ਲਿਆ ਉਹ ਥੱਲੇ ਜੇ ਬਾਹਰ ਮਾਰੇ ਹਾਂਜੀ ਨਾਨਕ ਦਾ ਪ੍ਰਭ ਵੱਡਾ ਹੈ ਆਪ ਸਾਥ ਸਵਾਰੀ ਨਾਨਕ ਦਾ ਪ੍ਰਭਤਾ ਸਭ ਤੋਂ ਵੱਡਾ ਉਹ ਬਗਾੜ ਦਿੰਦੇ ਸਵਾਰ ਨੂੰ ਵੇਲੇ ਸਾਜਣ ਵਾਲਾ ਤਾਂ ਇੱਕੋ ਹੀ ਹੈ ਹੁਕਮ ਨੇ ਸਾਈ ਭਾਂਡੇ ਘੜੇ ਕਾਂ ਜਾ ਕੇ ਕੰਮ ਖਰਾਬ ਹੋ ਗਿਆ ਇੱਕ ਵਿਖਿਆ ਇੱਕ ਅਮਰਤ ਭਰੇ ਉਹ ਦੁਰਮਤ ਵਾਲਿਆਂ ਨੇ ਵਿਖਿਆ ਪਾਤੀ ਉਹ ਕਹਿੰਦੇ ਬਾਦੇ ਗੁੜ ਲਾਣ ਪੜੀਏ ਲੇਕਿਨ ਬਸ ਪਾ ਲਿਆ ਮੂਰਖ ਆ ਗਿਆ ਦੀ ਇੱਕ ਤਬੀਅਤ ਮਾਨ ਤੇ ਆਦੀ ਇੱਕ ਜੋਗੀ ਇੱਕ ਬ੍ਰਹਮਚਾਰੀ ਨਿੰਦਕ ਇੱਕ ਪਰਪਕਾਰੀ ਇੱਕ ਦੁਖੀਏ ਇੱਕ ਦੁਖੋਬ ਹੋਗੀ ਇੱਕ ਸੁਖੀਏ ਨਾਨਕ ਹਰ ਹਰ ਅੰਮ੍ਰਿਤ ਰਸ ਹੋਗੀ ਇੱਕ ਵੀ ਬਾਲ ਨਹੀਂ ਹੈ ਭਾਈ ਗੁਰਦਾਸ ਦੀ ਇਸ ਪੌੜੀ ਦੇ ਮੁਕਾਬਲੇ ਚ ਹਾਲਾਂਕਿ ਕੱਚੀ ਬਾੜੀ ਹੈ ਗੁਰਬਾਣੀ ਦੇ ਨਾਲ ਚੱਲਦੀ ਹੈ ਮੇਲ ਖਾ ਹਾਂਜੀ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀਂ ਸਭ ਤਿਸੈ ਕਰਨਾ ਅਗਮ ਗੋਚਰ ਸਾਹਿਬ ਜੀਆਂ ਕਾ ਪਰਣਾ ਪ੍ਰਭਾ ਗਾਮੋ ਕੋ ਜਿਹੜਾ ਪ੍ਰਭ ਤਾਂ ਗੁਰੂਖੀ ਬੁੱਧੀ ਦੇ ਪਰੇ ਹੈ ਗੁਰੂਖੀ ਬੁੱਧੀ ਦੇ ਪਰੇ ਦੀ ਖੇਡ ਹੈ ਪ੍ਰਭ ਦੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਸਭ ਤਿਸੈ ਕਰਨਾ ਉਹਨੇ ਕਰਨਾ ਜੋ ਕੁਝ ਕਰਨਾ ਅਰਦਾ ਸਾਰਾ ਹੋਇਆ ਹੈ ਗੋਚਰ ਰੱਬ ਸਾਹਿਬ ਉਹ ਹੈ ਸਭ ਤਿਸੈ ਕਰਨਾ ਅਗਾਮਾ ਗੋਚਰ ਸਾਹਿਬ ਉਹ ਜੀਆਂ ਦਾ ਪੜਨ ਜੀਉ ਦੇ ਆਸਰੇ ਨੇ ਉਹਦੇ ਪੜਨੇ ਨੇ ਪੜਨਾ ਆਸਰਾ ਹੁੰਦਾ ਹੈ ਉਹਦੀ ਝੋਲੀ 'ਚ ਪਏ ਨੇ ਜੀ ਸਾਰੇ ਹਸਤ ਦੇ ਪ੍ਰਤਪਾਲ ਦਾ ਭਰਨ ਪੇਖਣ ਕਰਨਾ ਹੱਥ ਦੇ ਕੇ ਜੀਆਂ ਨੂੰ ਪ੍ਰਤਪਾਲ ਦਾ ਪਾਲਣ ਖਾਣ ਪੂਰਾ ਕਰਦਾ ਹੈ ਪਾਲਣ ਪੋਖਣ ਕਰਦਾ ਹੈ ਪਾਲਣ ਪੋਖਣ ਆਪ ਕਰਦਾ ਹੈ ਪਾਲਣਾ ਵੀ ਆਪ ਕਰਦਾ ਹੈ ਪਾਲਣ ਪੋਖਣ ਵੀ ਆਪ ਕਰਦਾ ਹੈ ਪੈਦਾ ਵੀ ਆਪ ਕਰਦਾ ਸਭ ਕੁਝ ਆਪੇ ਕਰਦਾ ਉਹ ਤੇਨੇ ਕੰਮ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਜ਼ਿਕਰ ਨਹੀਂ ਸਭ ਪਖੰਡ ਹੈ ਬਾਕੀ ਝੂਠ ਹੈ ਠੀਕ ਹੈ ਜੀ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਮਿਹਰਬਾਨ ਇੱਕ ਵਚਨ ਮਿਹਰਬਾਨ ਬਖਸ਼ਿੰਦ ਇੱਕ ਵਚਨ ਆਪ ਆਪੇ ਹੀ ਹੈ ਉਹ ਜਪ ਸੱਚੇ ਤਰਣਾ ਐਸੇ ਸੱਚੇ ਨੂੰ ਜੇ ਜਾਣ ਲਈਏ ਤਾਂ ਭਵ ਦਰ ਤਰ ਜਾਈਦਾ ਜੇ ਤਿੰਨਾਂ 'ਚ ਪੈ ਜਾਈਏ ਤਾਂ ਡੁੱਬ ਜਾਈਦਾ ਜਿਹਨੇ ਤਿੰਨਾਂ ਨੂੰ ਮੰਨ ਲਿਆ ਕਰਦੇ ਨਾ ਡੁੱਬ ਗਿਆ ਜਿਹਨੇ ਇੱਕ ਨੂੰ ਮੰਨ ਲਿਆ ਸਮਝ ਲਿਆ ਉਹ ਤਰ ਗਿਆ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਹੈ ਪਰਮੇਸ਼ਰ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਨਾਨਕ ਦਾਸ ਦਾ ਤੇਰੀ ਸ਼ਰਨ ਨਾਨਕ ਦਾ ਵਿਚਾਰਾ ਦਾਸ ਹੈ ਦਾਸ ਹੈ ਦਾਸ ਹੈ ਦਾਸ ਹੈ ਦਾਸ ਦਾਸ ਕਹਿੰਦਾ ਜੀਵ ਸੁਖ ਕੀ ਪਰ ਗੁਰੂ ਬਣਾਉਣ ਵਾਲੇ ਫਿਰ ਨਹੀਂ ਅਡੇ ਨਾਨਕ ਨੂੰ ਪਰ ਇਹ ਵੀ ਨਹੀਂ ਸੋਚਿਆ ਵੀ ਗੁਰੂ ਜੀ ਜਿਹਨੂੰ ਨਾਨਕਾ ਕਹਿੰਦਾ ਬੁਲਾਇਆ ਬੋਲੇ ਖਸਮ ਦਾ ਉਹਦਾ ਨਾਮ ਤਾਂ ਕੋਈ ਧਰ ਲੈਂਦੇ ਹੋਰ ਉਹਦਾ ਨਾਮ ਢੋਲਦੇ ਉਹਦਾ ਨਾਮ ਕੀ ਹੈ ਖਸਮ ਦਾ ਨਾਮ ਫਿਰ ਕੀ ਹੈ ਜੇ ਨਾਨਕ ਗੁਰੂ ਤੋਂ ਵੱਡਾ ਸ਼ਬਦ ਵੀ ਤਾਂ ਕੋਈ ਚਾਹੀਦਾ ਸਾਡੇ ਕੋਲ ਤਾਂ ਬੁਲਾਇਆ ਬੋਲਦਾ ਉਹ ਹੈ ਦੀ ਇਸ ਕਰਕੇ ਝੂਠੇ ਫੜੇ ਜਾਂਦੇ ਹੁੰਦੇ ਨੇ ਝੂਠਿਆਂ ਦੀ ਬੁੱਧੀ ਥੋੜੀ ਹੁੰਦੀ ਹੈ ਝੂਠ ਬੋਲ ਲੈਣਾਂ ਨੇ ਫੜੇ ਜਾਂਦੇ ਝੂਠ ਬੋਲੀ ਜਾਂਦੇ ਨੇ ਅੰਨੇ ਹੋ ਕੇ ਸਿਆਣੇ ਬੰਦੇ ਫੜ ਲੈਂਦੇ ਨੇ ਫਿਰ ਲਾਜਵਾਬ ਹੋ ਜਾਂਦੇ ਨੇ